ਸ਼ਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਹਾਂ ਅਤ ਸੁੰਦਰ ਅਤ ਸੁੰਦਰ ਇਹਨਾਂ ਨੇ ਬਣਾਈਆਂ ਨੇ ਤਸਵੀਰਾਂ ਕ੍ਰਿਸ਼ਨ ਦੀ ਬਣਾਈ ਹੈ ਰਾਮਚੰਦਰ ਦੀ ਬਣਾਈ ਹੈ ਸ਼ਿਵਜੀ ਦੀ ਬਣਾਈ ਹੈ ਵਿਸ਼ਨੂੰ ਦੀ ਬਣਾਈ ਹੈ ਅਤ ਸੁੰਦਰ ਤਸਵੀਰਾਂ ਬਣਾਈਆਂ ਨੇ ਦੇਵੀ ਦੇਵਤਿਆਂ ਦੀ ਉਹ ਕੁਝ ਵੀ ਬਣਾਏ ਨੇ ਦੇਵੀ ਦੇਵਤੇ ਇਹਨਾਂ ਨੇ ਕੁਲੀਨ ਉੱਚੀ ਕੁਲ ਇਹਨਾਂ ਦੀ ਗੁਲਾਮੀ ਹੋਈ ਆਤਮਾ ਦੀ ਉੱਚੀ ਮੰਨੀ ਜਾਂਦੀ ਹੈ ਸੂਰਜੀ ਬੰਸੀਆਂ ਦੀ ਕੁਲ ਉੱਚੀ ਮੰਨੀ ਜਾਂਦੀ ਹੈ ਸੁੰਦਰ ਵੀ ਹੋਵੇ ਕੁਲ ਵੀ ਉੱਚੀ ਵਾਲਾ ਹੋਵੇ ਕੁਲੀਨ ਹੋਵੇ ਚਤੁਰ ਹੋਵੇ ਸਿਆਣਾ ਵੀ ਹੋਵੇ ਮੁਖ ਗਿਆਨੀ ਪਰ ਗਿਆਨ ਉਹਦੇ ਮੂੰਹ ਵਿੱਚ ਹੋਵੇ ਅੰਦਰ ਅਸਰ ਨਾ ਹੋਵੇ ਗਿਆਨ ਅੰਦਰੋਂ ਨਾ ਗਿਆਨ ਘੁੱਟੇ ਬਾਹਰੋਂ ਪੜ ਕੇ ਲੱਦਿਆ ਹੋਵੇ ਦਿਮਾਗ ਤੇ ਵੇਦ ਪ੍ਰਾਣ ਬੜੇ ਹੋਣ ਪੰਡਤ ਹੋਵੇ ਐ ਸਮਝ ਲੋ ਲਤਿਆਰ ਕੀਤੇ ਹੁਣ ਚਾਰੇ ਵੇ ਜਿਵੇਂ ਫੋਟੇ ਤੇ ਚੰਨ ਲੱਦਿਆ ਹੁੰਦਾ ਜਿਵੇਂ ਸਾਡੇ ਵੀ ਬਾਣੀ ਬਹੁਤ ਯਾਦ ਹੈ ਚਾਰ ਚਾਰ ਹਜ਼ਾਰ ਸ਼ਬਦ ਯਾਦ ਸੀਗਾ ਪਹਿਲੇ ਇਹਨਾਂ ਨੂੰ ਹਜ਼ਾਰ ਦੀ ਗਿਣਤੀ ਸ਼ਬਦ ਯਾਦ ਹੁੰਦੇ ਨੇ ਰੱਖੀਆਂ ਨੂੰ ਅਸਰ ਇੱਕਦਮ ਨਹੀਂ ਹੈ ਅਸਰ ਕੋਈ ਵੀ ਨਹੀਂ ਅਸਰ ਕੋਈ ਨਹੀਂ ਹੈਗਾ ਗੁਰਬਾਣੀ ਮੁੱਖ ਗਿਆਨੀ ਧਨਵੰਤ ਮੁੱਖ ਗਿਆਨੀ ਗਿਆਨ ਮੂਹ ਦੇ ਵਿੱਚ ਹੀ ਹੈ ਗਿਆਨ ਦਾ ਅੰਦਰ ਕੋਈ ਅਸਰ ਧਨਵੰਤ ਧਨਵਾਨ ਵੀ ਨੇ ਧਨ ਦੌਲਤ ਵੀ ਨੇ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪ੍ਰੀਤ ਨਹੀਂ ਨਾ ਭਗਵੰਤ ਨਾਲ ਉਹਦੀ ਭਗਵੰਤ ਦੀ ਪ੍ਰੀਤ ਦੇ ਸ਼ਬਦ ਪੜਦਾ ਉਹ ਕੀਰਤਨ ਕਰਦਾ ਜੇ ਉਹਦਾ ਅਸਰ ਨਹੀਂ ਹੋਇਆ ਉਸ ਗਿਆਨ ਦਾ ਉਹਦੀ ਪ੍ਰੀਤ ਨਹੀਂ ਜੁੜੀ ਤਾਂ ਸਮਝ ਲਓ ਉਹ ਦੇਹੀ ਹੈ ਮਿਰਤਕ ਹੈ ਜੋ ਆਤਮ ਦੇ ਤਲ ਤੇ ਆਪਣਾ ਜਿਹੜਾ ਆਤਮ ਸਰੂਪ ਨਹੀਂ ਉਹਨੇ ਪਛਾਣਿਆ ਆਪਣੇ ਆਪ ਨੂੰ ਮਰਤਕ ਸ਼ਰੀਰ ਦੇ ਬੰਦਾ ਦੇਖਿਓ ਉਹ ਮਰਤਕ ਹੈ ਜੰਮਣ ਮਨ ਜੇ ਰਹੂਗਾ ਉਹ ਜਾਂਦਾ ਹੀ ਮਰਦਾ ਰਹੂਗਾ ਕਿਉਂਕਿ ਉਹ ਸਰੀਰ ਹੀ ਬੰਨਿਆ ਹੋਇਆ ਨੇ ਆਪਣੇ ਆਪ ਆਤਮ ਜੋਤ ਤਾਂ ਉਹਨੇ ਆਪਣੇ ਆਤਮ ਸਰੂਪ ਦਾ ਦਰਸ਼ਨ ਨਹੀਂ ਕੀਤਾ ਮਰਤਕ ਕਹਿੰਦੇ ਨਾਨਕਾ ਜੇ ਪ੍ਰੀਤ ਨਹੀਂ ਭਗਵਤ ਸੀਦਾ ਸੁਣਦਾ ਤਾਂ ਇਹ ਨਾਨਕਾ ਦੇ ਪ੍ਰੀਤ ਨਹੀਂ ਭਗਵੰਤ ਜੇ ਭਗਵੰਤ ਨਾਲ ਪ੍ਰੀਤ ਨਹੀਂ ਹੋਈ ਤਾਂ ਉਮਰਤ ਜਿੱਥੋਂ ਉਹਦੀ ਹੋਂਦ ਆ ਭਗਵੰਤ ਉਹ ਹੈ ਜਿੱਥੋਂ ਇਹ ਆਤਮਾ ਪੈਦਾ ਹੁੰਦੀ ਹੈ ਉਹ ਭਗਵੰਤ ਹੈ